ਜਲ ਗ੍ਰਹਿਣਨੀ ਆਦ ਬਖਾਨੋ ਜਾ ਤਰ ਕੈ ਪਰ ਸਬਦ ਪ੍ਰਮਾਨੋ ਸਤਰ ਸਬਦ ਕਹੋ ਬੌਰ ਪਣੀਜੈ ਸਭ ਸ੍ਰੀ ਨਾਮ ਤੁਮਕ ਲਖ ਲਿਜੈ ਜਲ ਬਾਸਨਨੀ ਆਦ ਉਚਰੀਐ ਜਾ ਤਰ ਕਹਿ ਨਾਇਕ ਪਦ ਧਰੀਐ ਸਤਰ ਸਬਦ ਕਹੋ ਅੰਤ ਬਖਾਨੋ ਸਭ ਸ੍ਰੀ ਨਾਮ ਤੁਮਕ ਕੇ ਮਾਨੋ ਜਲ ਸੰਕੇਤਨ ਆਦ ਬਖਾਨੋ ਜਾ ਤਰ ਕੈ ਪਦ ਸਬਦ ਪ੍ਰਮਾਨੋ ਸਤਰ ਸਬਦ ਕਹੋ ਬੌਰ ਪਣੀਜੈ ਨਾਮ ਤੁਮਕ ਕੇ ਸਭ ਲਹਿ ਲਿਜੈ ਬਾਰ ਧਾਮਨੀ ਆਤਮਨਿਜੈ ਜਾਤਰ ਕੈ ਸਭ ਦੇਸ ਕੇ ਹਿਜੈ ਸਤਰ ਸ਼ਬਦ ਕਹੁ ਬੌਰ ਬਖਾਨੋ ਸਭ ਸ੍ਰੀ ਨਾਮ ਤੁਮਕ ਕੇ ਹੋ ਬਾਰ ਗ੍ਰਹਨ ਨੀ ਆਤਮਨਿਜੈ ਜਾਤਰ ਕੈ ਨਾਇਕ ਪਦ ਦਿਜੈ ਸਤਰ ਸ਼ਬਦ ਕਹੁ ਬੌਰ ਬਖਾਨੋ ਸਭ ਸ੍ਰੀ ਨਾਮ ਤੁਮਕ ਕੇ ਹੋ ਅੜਿਲ ਮੇਗ ਜਨਨ ਸ਼ਬਦ ਆਦ ਉਚਾਰਨ ਕੀਤੀ ਐ ਜਾਤਰ ਕਹਿ ਕਰਨਾਤ ਸ਼ਬਦ ਕੋ ਐ ਸਤਰ ਸ਼ਬਦ ਕਹੁ ਤਾਕੋ ਅੰਤ ਉਚਾਰਿਐ ਹੋ ਸਗਲ ਤੁਮਕ ਕੇ ਨਾਮ ਪ੍ਰਵੀਨ ਵਿਚਾਰਿਐ ਚਉਪਈ ਸਾਰਸਤੀ ਸ਼ਬਦਾਦ ਉਚਾਰੋ ਜਾਚਰ ਕਹਿ ਨਾਇਕ ਪਦ ਢਾਰੋ ਸਤਰ ਸ਼ਬਦ ਕਹੋ ਬੌਰ ਪਨੀਜੈ ਨਾਮ ਤੁਮਕ ਕੇ ਸਭ ਲਹਿ ਲਿਜੈ ਗੰਗ ਭੇਟਣੀ ਆਦ ਉਚਾਰੋ ਜਾਚਰ ਕਹਿ ਨਾਇਕ ਪਦ ਢਾਰੋ ਸਤਰ ਸ਼ਬਦ ਕਹੋ ਬੌਰ ਪਨੀਜੈ ਨਾਮ ਤੁਮਕ ਕੇ ਸਗਲ ਕਹਿਜੈ ਅਰਨ ਬਾਰਨ ਆਦ ਬਖਾਨ ਲਹੋ ਜਾਚਰ ਕਹਿ ਨਾਇਕ ਪਦ ਠਾਨੋ ਸਤਰ ਸ਼ਬਦ ਕੋ ਬੌਰ ਉਚਾਰੋ ਨਾਮ ਤੁਮਕ ਕੇ ਸਗਲ ਵਿਚਾਰੋ ਅਰਨ ਵਾਰਣੀ ਆਦ ਬਖਾਨੋ ਜਾਚਰ ਕਹਿ ਨਾਇਕ ਪਦ ਠਾਨੋ ਸਤਰ ਸ਼ਬਦ ਕਹੋ ਬਹੁਰ ਵਿਚਾਰੋ ਸਗਲ ਤੁਮਕ ਕੇ ਨਾਮ ਵਿਚਾਰੋ ਅੜਿਲ ਅਰੁਣ ਅੰਬਰੀਨ ਆਦ ਉਚਾਰਨ ਕੀਜੀਐ ਜਾਚਰ ਕਹਿ ਕਹਿ ਨਾਥ ਸ਼ਬਦ ਕੋ ਦੀਜੀਐ ਸਤਰ ਸ਼ਬਦ ਕਹੋ ਧਾਕੇ ਅੰਤ ਬਖਾਨੀਐ ਹੋ ਸਗਲ ਤੁਮਕ ਕੇ ਨਾਮ ਸੁਬੁੱਧ ਪ੍ਰਮਾਨੀਐ ਚਉਪਈ ਅਰਨ ਤੁਰੰਗਣੀ ਆਦ ਉਚਾਰੋ ਜਾਚਰ ਕਹਿ ਨਾਇਕ ਪਦ ਡਾਰੋ ਸਤਰ ਸ਼ਬਦ ਕਹੋ ਬਹੁਰ ਪਣੀਜੈ ਸਗਲ ਤੁਮਕ ਕੇ ਨਾਮ ਕਹੀਜੈ ਆ ਰਖਤਾ ਜਲ ਨਿਨ ਪਦ ਭਾਖੋ ਜਾ ਚਰ ਕਹਿ ਨਾਇਕ ਪਦ ਰਾਖੋ ਸਤਰ ਸਬਦ ਕਹ ਬੌਰ ਪਨੀਜੈ ਸਭ ਸ੍ਰੀ ਨਾਮ ਤੁਕ ਲਗ ਲਿਜੈ ਅਰਣ ਅੰਬਨੀ ਨੇ ਆਦ ਬਖਾਨੋ ਜਾ ਚਰ ਕਹਿ ਭਤ ਸ਼ਬਦ ਪਰਮਾਨੋ ਸਤਰ ਸ਼ਬਦ ਕਹ ਬੌਰ ਉਚਾਰੋ ਨਾਮ ਤੁਕ ਕੇ ਸਗਲ ਵਿਚਾਰੋ ਅਰਣ ਭਾਨਣੀ ਆਦ ਪਨੀਜੈ ਜਾ ਚਰ ਕਹਿ ਨਾਇਕ ਪਦ ਦਿਜੈ ਆਰਿ ਪਦ ਤਾਕੇ ਅੰਤ ਬਖਾਨੋ ਨਾਮ ਤੁਕ ਕੇ ਸਭ ਜੀ ਜਾਨੋ ਅਰੁਣ ਜਲ ਨਿਨੀ ਆਦ ਬਖਾਨਹੁ ਜਾ ਚਰ ਕਹਿ ਪਤ ਸ਼ਬਦ ਪਰਮਾਨਹੁ ਸਤਰ ਸ਼ਬਦ ਕੋ ਬਹੁਰ ਪਣੀਜੈ ਨਾਮ ਤੁਕ ਕੇ ਸਭ ਲਖ ਲੀਜੈ ਅਰੁਣ ਨੀਰ ਨਿਨ ਆਦ ਉਚਾਰੋ ਜਾ ਚਰ ਕਹਿ ਨਾਇਕ ਪਦ ਡਾਰੋ ਸਤਰ ਸ਼ਬਦ ਕਹੁ ਬਹੁਰ ਬਖਾਨਹੁ ਸਭ ਸ੍ਰੀ ਨਾਮ ਤੁਕ ਕੇ ਜਾਣਹੁ ਸਤ ਦਰਵ ਨਿਨੀ ਪ੍ਰਥਮ ਪ੍ਰਕਾਸ਼ੋ ਜਾ ਚਰ ਕਹਿ ਨਾਇਕ ਪਦ ਰਾਖੋ ਆਰੀ ਪਦ ਤਾਕੇ ਅੰਤੋ ਚਰੀਐ ਸਗਲ ਤੁਪਕ ਕੇ ਨਾਮ ਵਿਚਰੀਐ ਸਤ ਪ੍ਰਵਾਹ ਨਿਨੇ ਆਦ ਬਖਾਨੋ ਜਾਚਰ ਕਹਿ ਨਾਇਕ ਪਦ ਠਾਨੋ ਸਤਰ ਸ਼ਬਦ ਕੋ ਬਹੁ ਵਿਚਾਰੋ ਨਾਮ ਤੁਕ ਕੇ ਸਗਲ ਵਿਚਾਰੋ ਸਾਸਾ ਨਾਰ ਨੇ ਆਦ ਬਖਾਨੋ ਜਾਚਰ ਕਹਿ ਪਤ ਸ਼ਬਦ ਪਰਮਾਨੋ ਸਤਰ ਸ਼ਬਦ ਕੋ ਬਹੁ ਪਣੀਜੈ ਨਾਮ ਤੁਕ ਕੇ ਸਭ ਲਹਿ ਲਿਜੈ